ਤੈ ਕਾ ਵਿਕਟ ਘਾਟ ਘਟ ਮਾਹੀ ਖੋਲ ਕਪਾਟ ਮਹਿਲ ਕੀ ਨਾ ਜਾਹੇ ਵਿਕਟ ਘਾਟ ਘਟ ਮਾਹੀ ਵਿਕਟ ਬੜਾ ਔਖਾ ਵਿਕਟ ਔਖੇ ਨੂੰ ਕਹਿੰਦੇ ਨੇ ਜਿੱਦੀ ਵਾਲਾ ਹੈ ਵਿਕਟ ਔਖਾ ਘਾਟ ਘਟ ਮਾਹੀ ਇੱਕ ਵਿਕਟ ਘਾਟ ਹੈ ਵਿਕਟ ਘਾਟ ਕੀ ਹੈ ਵਿਕਟ ਇਹ ਵੀ ਹੁੰਦਾ ਹੈ ਜਿਹੜਾ ਕੱਟਿਆ ਨਹੀਂ ਜਾ ਸਕਦਾ ਅਸਲ ਦੇ ਵਿੱਚ ਵਿਗੜਦਾ ਹੈ ਕਟਿਆ ਨਹੀਂ ਜਾ ਸਕਦਾ ਜਿਹੜਾ ਜੋੜ ਹੈ ਨਾ ਸੱਠ ਕਠੋਰ ਕੁਚੀਲ ਕੋ ਗਿਆਨੀ ਜਿਹੜਾ ਜੋੜ ਹੈ ਨਾ ਇਹਦਾ ਆਤਮਾ ਜੜਦਾਰ ਚੇਤਨ ਦਾ ਉਹ ਵਿਗੜ ਘਾਟ ਉਹ ਨਹੀਂ ਲੱਭਦਾ ਜੇ ਜੋੜ ਲੱਗੇ ਜੇ ਲੱਭ ਜਵੇ ਤਾਂ ਖੋਲ ਲਈਏ ਜੇ ਜੋੜ ਨਹੀਂ ਲਾਉਂਦਾ ਖੋਲੀਏ ਕਿੱਥੋਂ ਪਤਾ ਕਿੱਥੋਂ ਲੱਗੇ ਵੀ ਕਿੱਥੇ ਤੱਕ ਚੇਤਨ ਹੈ ਉਹ ਤੋਂ ਬਾਅਦ ਜੜ ਸ਼ੁਰੂ ਹੋ ਜਾਂਦਾ ਚੇਤਨਾ ਜੜ ਨੂੰ ਜੋੜਨ ਵਾਲਾ ਜਿਹੜਾ ਹੈ ਘਾਟ ਉਹ ਨਹੀਂ ਬਣਦਾ ਕਿਸੇ ਚੀਜ਼ ਨੂੰ ਕਟਿਆ ਕੱਟ ਕੇ ਅਲੱਗ ਨਹੀਂ ਕਰ ਸਕਦੇ ਵਿਖਟ ਵੀ ਕੱਟ ਨਹੀਂ ਕਟਿਆ ਜਾ ਸਕਦਾ ਕਟਿਆ ਤਾਂ ਤਾਂ ਜਾਵੇ ਜੇ ਉਹਦਾ ਪਤਾ ਲੱਗੇ ਹੈ ਕਿੱਥੇ ਕੱਟਦੇ ਵਿੱਚ ਇੱਕ ਜਿਹੜਾ ਜੋੜ ਹੈ ਵਿਕਟ ਜੋੜ ਹੈ ਉਹਦੀ ਸਮਝ ਨਹੀਂ ਆ ਰਹੀ ਕਿਸੇ ਸਟਾਰਟ ਬਹੀ ਪਰ ਤੂੰ ਕੀ ਕਰਨਾ ਜੋੜ ਤੇ ਕੀ ਲੈਣਾ ਪਰ ਤੂੰ ਸਿਰਫ ਇਹ ਕਰ ਕਿ ਭਰਮ ਦੂਰ ਕਰਕੇ ਹਿਰਦੇ ਵਿੱਚ ਵੜ ਜਾ ਅੰਦਰ ਵੜ ਜਾ ਖੋਲ ਕਪਾਟ ਮਹਿਲ ਕੀ ਨਜਾਹੀ ਮਹਿਲ ਕੀ ਨਜਾਹੀ ਉਹ ਜੋੜ ਨਾ ਦੇਖਣ ਲੱਗ ਜੀ ਬਾਹਰ ਬਾਹਰ ਘੜ ਕੇ ਜੇ ਕਿਤੇ ਆਪਾਂ ਜਾਈਏ ਕਿਸੇ ਕੋਠੀ 'ਚ ਉਹਦੇ ਆਲੇ ਦਾਲੇ ਘੁੰਮ ਕੇ ਨਾ ਦੇਖਣ ਲੱਗੇ ਹੋਵੇ ਆਲੇ ਦਾਲੇ ਬਾਗ ਕਿਹਾ ਜਾਂ ਬੂਟੇ ਕਹੇ ਜਾਂਦੇ ਫੁੱਲ ਕਹੇ ਜਾਂਦੇ ਚਾਰ ਦਵਾਰੀ ਕਹੀ ਜੀ ਬਾਹਰ ਕਹਿੰਦਾ ਤੇ ਕੀ ਕੁਸ ਹੈ ਤੁਸੀਂ ਕੀ ਲੈਣਾ ਤੁਸੀਂ ਤਾਂ ਅੰਦਰ ਜਾ ਵੜੋ ਚੁੱਪ ਕਰਕੇ ਆਪਾਂ ਨੂੰ ਬਾਹਰ ਤੱਕ ਕੋਈ ਮਤਲਬ ਨਹੀਂ ਉਹਦੇ ਕਾਦਾ ਬਣਿਆ ਹੋਇਆ ਹੈ ਬਾਹਰ ਉਹਦੇ ਕੀ ਹੈ ਸਿਰਫ ਅੰਦਰ ਜੋ ਉਹਦੇ ਚੀਜ਼ ਹੈ ਜੋ ਅੰਦਰ ਉਹਦੇ ਰਹਿੰਦਾ ਉਹਦੇ ਨਾਲ ਸਾਡਾ ਸਾਨੂੰ ਲੋੜ ਹੈ ਸਾਡਾ ਕੰਮ ਉਹਦੇ ਤੇ ਮਤਲਬ ਹੈ ਜੋ ਉਹਦੇ ਅੰਦਰ ਵਸਦਾ ਹੈ ਇਸ ਮੰਦਰ ਮੇ ਕੌਣ ਬਸਾਈ ਇਸ ਦੇਹੀ ਮੇ ਕੌਣ ਬਸਾਈ ਇਸ ਮੰਦਰ ਮੇ ਕੌਣ ਬਸਾਈ ਮੰਦਰ 'ਚ ਰਿੰਦਾ ਕੌਣ ਹੈ ਉਹਦੇ ਨਾਲ ਮਤਲਬ ਨਾ ਮੰਦਰ ਨਹੀਂ ਅਸੀਂ ਕੀ ਲੈਣ ਮੰਦਰ ਕਿੱਥੇ ਤੱਕ ਆ ਕਿਹਾ ਜਾ ਕਾਦਾ ਬਣਿਆ ਹੋਇਆ ਕੋਈ ਮਤਲਬ ਨਹੀਂ ਮੰਦਰ ਦੇ ਵਿੱਚ ਕੌਣ ਰਹਿੰਦਾ ਉਹਦੇ ਸੀ ਮਤਲਬ ਮੰਦਰ ਦੀ ਖੋਜ ਤੋਂ ਰੋਕਿਆ ਮੰਦਰ ਦੇ ਜਿਹੜਾ ਵਿਚ ਰਹਿੰਦਾ ਉਹਦੇ ਨਾਲ ਜੁੜ ਸੀ ਮਤਲਬ ਉਹਦੇ ਵਾਸਤੇ ਗਏ ਦੇਖ ਅਟਲ ਤਲ ਕਤਹਿ ਨਾ ਜਾਵਾ ਜਦ ਮੰਦਰ ਦੇ ਅਸੀਂ ਵਿੱਚ ਵੜ ਜਾਾਂਗੇ ਨਾ ਉਹ ਅਟਲ ਹੈ ਅਟਲ ਉਹ ਹੁੰਦਾ ਜਿਹੜਾ ਆਪਣੀ ਜਗ੍ਹਾ ਅਡੋਲ ਬੈਠਾ ਅਡੋਲ ਦੀ ਸੰਸ ਵਿੱਚ ਜਿਹਦੇ ਅੰਦਰ ਕੋਈ ਫੁਰਨਾ ਉੱਠਦਾ ਹੀ ਨਹੀਂ ਫੁਰਨਾ ਡੋਲਦਾ ਹੈ ਜਿੱਥੇ ਫੁਰਨਾ ਉੱਡਦਾ ਉੱਥੇ ਡੋਲਦੇ ਹੋ ਜਿੱਥੇ ਕੋਈ ਫੁਰਨਾ ਨਹੀਂ ਉੱਡਦਾ ਉਹ ਅਟਲ ਹੈ ਉਹਨੂੰ ਅਟਲ ਨੂੰ ਦੇਖ ਕੇ ਹੀ ਤੁਸੀਂ ਅਟਲ ਹੋਵੋਗੇ ਉਹ ਜਸ ਕੋਈ ਜਾਂ ਸਰੂਪ ਤੁਹਾਡਾ ਟਲ ਕਾਤੇ ਹੋ ਨਾ ਜਾਈ ਫੇਰ ਤੁਸੀਂ ਬਾਹਰ ਤੁਹਾਡੇ ਅੰਦਰੋਂ ਵੀ ਫੁਰਨੇ ਹਮੇਸ਼ਾ ਵਾਸਤੇ ਬੰਦ ਹੋ ਜਾਣਗੇ ਫੁਰਨੇ ਸਾਨੂੰ ਇੱਕ ਜਗ੍ਹਾ ਟਿਕਣ ਨਹੀਂ ਦਿੰਦੇ ਕਦੇ ਕਿਹੋ ਜਿਹਾ ਫੁਰਨਾ ਉੜਦਾ ਕਦੇ ਕਿਹੋ ਜਿਹਾ ਉੜਦਾ ਜਿੱਥੇ ਫੁਰਨਾ ਉੜਦਾ ਉੱਥੇ ਜਾ ਜੁੜਦੇ ਆ ਧਿਆਨ ਜਿਹੜਾ ਹੈਗਾ ਸਾਡਾ ਅਟਲ ਦੇ ਨਾਲ ਜੁੜ ਕੇ ਧਿਆਨ ਵੀ ਅਟਲ ਹੋ ਜਾਊਗਾ ਫਿਰ ਹੋਰ ਕਿਤੇ ਨਹੀਂ ਜਾਂਦਾ ਛੱਡ ਕੇ ਉਹਨੂੰ ਤਾਲਕਤ ਹੋਣਾ ਰਹਿ ਲਪਟ ਘਟ ਪਰਚੋ ਪਾਵਾ ਫੇਰ ਉਹਦੇ ਨਾਲੇ ਲਪਟ ਜਾਂਦਾ ਹੈ ਉਹਦੇ ਨਾਲ ਇੱਕ ਮਿੱਕੋ ਹੋ ਜਾਂਦਾ ਐਂ ਕਹੋ ਇੱਕ ਮਿੱਕੋ ਹੋਇਆ ਰਹਿੰਦਾ ਫਿਰ ਇਹ ਧਿਆਨ ਉਹਦੇ ਵਿੱਚ ਲੀਨ ਹੋ ਜਾਂਦਾ ਹੈ ਧਿਆਨ ਮਾਨ ਮਨ ਇੱਕ ਬਏ ਇੱਕ ਫੇਰ ਇੱਕ ਹੁੰਦਾ ਹੈ ਉਹ ਅਟਲ ਹੈ ਇਹ ਵੀ ਅਟਲ ਹੈ ਉਹ ਟਿਕਿਆ ਹੋਇਆ ਇਹ ਟਿਕਿਆ ਹੋਇਆ ਟਿਕੇ ਹੋਏ ਕਰਕੇ ਜੁੜਦਾ ਹੈ ਇੱਕ ਚੀਜ਼ ਟਿਕੀ ਹੋਈ ਹੈ ਦੂਜੀ ਨਹੀਂ ਟਿਕੀ ਹੋਈ ਜੁੜਦੀ ਹੈ ਜੋੜ ਨਹੀਂ ਸਕਦਾ ਮਨ ਦਾ ਥਿਰ ਹੋ ਜਾਣਾ ਅਟਲ ਹੈ ਅੰਦਰਲਾ ਪਹਿਲਾਂ ਹੀ ਅਟਲ ਹੈ ਉਹ ਥਿਰ ਹੈ ਜਿਹੜਾ ਅਟਲ ਹੁੰਦਾ ਹੈ ਉਹਦੇ ਨਾਲ ਜੁੜੇ ਤੇ ਬਿਨਾਂ ਅਸੀਂ ਅਟਲ ਨਹੀਂ ਹੋ ਸਕਦੇ ਮਾਇਆ ਦੇ ਵਿੱਚ ਆਕਾਸ਼ ਸਥਿਰ ਹੈ ਸਿਰ ਆਕਾਸ਼ ਤੇ ਸਥਿਰ ਹੈ ਆਕਾਸ਼ ਉਹ ਸਥਿਰ ਨਾਲੋਂ ਅੱਡ ਹੋਇਆ ਹੀ ਨਹੀਂ ਸੱਚੇ ਤੇ ਕੀ ਪਿਆ ਸੀ ਪਵਨ ਅੱਡ ਹੋਇਆ ਸੀ ਤੇ ਆਕਾਸ਼ ਫਿਰ ਕੀ ਹੋ ਗਿਆ ਆਕਾਸ਼ ਸੱਚੇ ਦੀ ਦੇਹ ਹੈ ਉਹਦੀ ਦੇਹ ਉਹ ਜੋਤ ਸਰੂਪ ਦੀ ਦੇਹ ਜਿਹੜੀ ਹੈ ਨਾ ਸਪੇਸ ਉਹ ਆਕਾਸ਼ ਹੈ ਇਸ ਕਰਕੇ ਕਬੀਰ ਨੇ ਸਵਾਲ ਕੀਤਾ ਸੀ ਪੰਡਤ ਨੂੰ ਕੌਰੇ ਪੰਡਿਆ ਅੰਬਰ ਕਾਸਿਓ ਲਾਗਾ ਹਵਾ ਤਾਂ ਤੂੰ ਦੱਸ ਦੇਗਾ ਹਵਾ ਆਕਾਸ਼ ਵਿੱਚ ਘੁੰਮਦੀ ਹੈ ਸਾਰੀਆਂ ਚੀਜ਼ਾਂ ਸਾਨੂੰ ਘੁੰਮਦੀਆਂ ਤੁਰਦੀਆਂ ਤਾਂ ਜਾਪਦੀਆਂ ਨੇ ਭਾਸਦੀਆਂ ਨੇ ਜੇ ਕੋਈ ਚੀਜ਼ ਖੜੀ ਹੈ ਖੜਾ ਆਕਾਸ਼ ਹੈ ਹੋਰ ਕੁਝ ਨਹੀਂ ਖੜਾ ਹੈ ਭਾਵੇਂ ਮਾਇਆ ਆਕਾਸ਼ ਚੋਂ ਪੈਦਾ ਹੋਈ ਹੈ ਮਾਇਆ ਨੂੰ ਅਸੀਂ ਆਕਾਸ਼ ਦਾ ਹੀ ਹਿੱਸਾ ਮੰਨਦੇ ਹਾਂ ਤਤ ਮੰਨਦੇ ਆ ਪਰ ਆਕਾਸ਼ ਸਥਿਰ ਹੈ ਅਟਲ ਇਹਦੇ ਵਿੱਚ ਜੋਤ ਨੇ ਅਟਲ ਹੋਣਾ ਜਿਵੇਂ ਆਕਾਸ਼ ਅਟਲ ਹੈ ਗੰਭੀਰ ਲਫ਼ਜ਼ ਜਿਹੜਾ ਆਇਆ ਹੋਇਆ ਆਕਾਸ਼ ਨਾਲ ਆਇਆ ਹੈ ਗਹਿਰ ਗੰਭੀਰ ਕਿਹਦੇ ਵਰਗਾ ਆਕਾਸ਼ ਵਰਗਾ ਹੋਰ ਕੋਈ ਪ੍ਰਮਾਣ ਨਹੀਂ ਸਾਡੇ ਕੋਲ ਪ੍ਰਕਾਸ਼ ਤੋਂ ਜ਼ਿਆਦਾ ਮਾਇਆ ਦੀ ਕੋਈ ਪ੍ਰਮਾਣ ਨਹੀਂ ਮਾਇਆ ਦਾ ਪ੍ਰਮਾਣ ਨਾ ਬੰਦੇ ਨਾ ਪ੍ਰਮਾਣ ਹਮੇਸ਼ਾ ਮਾਇਆ ਦਾ ਹੁੰਦਾ ਹੈ ਗੈਰ ਗੁਮੀਰ ਆਕਾਸ਼ ਆਕਾਸ਼ ਨਾਲ ਜੁੜਿਆ ਹੋਇਆ ਇਹ ਅਟਲ ਹੁੰਦਾ ਉਹ ਆਕਾਸ਼ ਨਾਲ ਜੁੜਿਆ ਰਹਿੰਦਾ ਹੈ ਉਹਦੀ ਦੇਹੀ ਹੈ ਨਾ ਆਕਾਸ਼ ਅੰਬਰ ਕਾਸ਼ੋਂ ਲੱਗਾ ਅੰਬਰ ਉਹਦੇ ਨਾਲ ਲੱਗਿਆ ਜੀ ਦੇ ਹੁਕਮ ਨਾਲ ਅੰਬਰ ਨੇ ਆਪਣੇ ਵਿੱਚੋਂ ਹਵਾ ਨੂੰ ਪੈਦਾ ਕੀਤੀ ਛੱਡੇ ਅਲੱਗ ਅੰਬਰ ਉੱਥੇ ਗਿਆ ਜਿੱਥੇ ਪਹਿਲਾਂ ਸੀਗਾ ਅੰਬਰ ਤਾਂ ਕਿਹਾ ਨਹੀਂ ਅੰਬਰ ਨੂੰ ਤਾਂ ਕਿਹਾ ਨਹੀਂ ਤੂੰ ਚਲਾ ਜਾ ਪਵਨਾ ਛੱਡ ਗਿਆ ਭਗਤ ਨੇ ਬਖਾਰ ਕੀਤੀ ਆਪਣੇ ਵਿੱਚੋਂ ਅੰਬਰ ਤਾਂ ਉੱਥੇ ਹੀ ਜਿੱਥੇ ਪਹਿਲਾਂ ਸੀ ਅੰਬਰ ਕਾਸੋਂ ਲਾਗਾ ਇਹ ਅੰਬਰ ਉਵੇਂ ਤਣਿਆ ਹੋਇਆ ਕਿਉਂ ਹੈ ਇਕੱਠਾ ਕਿਉਂ ਨਹੀਂ ਹੋ ਜਾਂਦਾ ਉਹ ਗਿਆ ਦੀ ਬਹੁਤੀ ਵਿਆਖਿਆ ਗੁਰਬਾਣੀ ਦੀ ਹੈ ਕਿਤੇ ਪੌਣ ਬਾਣੀ ਵੈਸੰਤਰ ਕਿਹਾ ਕਿਤੇ ਅੰਬਰ ਨਹੀਂ ਕਿਹਾ ਹੋਇਆ ਅੰਬਰ ਕੋਈ ਹੈ ਕਿਤੇ ਪੌਣ ਬਾਣੀ ਵੈਸੰਤਰ ਕਿਹਾ ਹੋਇਆ ਅੰਬਰ ਨੂੰ ਕਿਤੇ ਨਹੀਂ ਕਿਹਾ ਹੋਇਆ ਅੰਬਰ ਕੋਈ ਹੈ ਉਹ ਕੋਈ ਵੈਰਾਈਟੀ ਨਹੀਂ ਅੰਬਰ ਜਿਸ ਕਰਕੇ ਇੱਕ ਦੇ ਨਾਲ ਅੰਬਰ ਅੰਬਰ ਦੇ ਨਾਲ ਇੱਕ ਦੋ ਇੱਕ ਮਿਕ ਨੇ ਜਿਹੜਾ ਆਕਾਸ਼ ਹੈ ਨਾ ਬਾਹਲਾ ਆਕਾਸ਼ ਇਹਦੇ ਨਾਲ ਆੜਾ ਲੱਗਿਆ ਹੋਇਆ ਹੈ ਅਸਲ ਦੇ ਵਿੱਚ ਕਾਸ਼ ਲਫ਼ਜ਼ ਹੈ ਕਾਸ਼ ਲਫ਼ਜ਼ ਹੈ ਨਾ ਕਾਸ਼ੀ ਤੇ ਤੋਂ ਰੁਕ ਜਾ ਕਿਹਾ ਹੋਇਆ ਹੈ ਹਿਰਦਾ ਆਕਾਸ਼ ਨਹੀਂ ਹੈ ਹਿਰਦਾ ਕਾਸ਼ ਹੈ ਠੋਸ ਹੈ ਜਿੱਥੇ ਜੋਤ ਹੈ ਜਿੰਨੇ ਦੌਰ ਚੋਂ ਪਖਣਾ ਅੱਡ ਹੋਇਆ ਹੋਇਆ ਉਹਨਾਂ ਦਾ ਆਕਾਸ਼ ਹੈ ਜਿੰਨੇ ਦੌਰ ਦੇ ਵਿੱਚ ਮਾਇਆ ਉਹਨਾਂ ਦਾ ਆਕਾਸ਼ ਹੈ ਜਿੱਥੇ ਮਾਇਆ ਹੈ ਨਹੀਂ ਨਾ ਉਹ ਆਕਾਸ਼ ਹੈ ਪਰ ਸਾਗਰ ਦੇ ਵਿੱਚ ਜਿੰਨਾ ਪਪ ਸਾਗਰ ਹੈ ਉਹਨਾਂ ਹੀ ਆਕਾਸ਼ ਹੈ ਜਿੰਨਾ ਸੁਖ ਸਾਗਰ ਹੈ ਫਿਰ ਉਹਦੇ ਬਾਹਰ ਉਹ ਆਕਾਸ਼ ਜਿਹੜੀ ਇਹ ਸ਼ਬਦ ਪੈਦਾ ਹੁੰਦਾ ਨਾ ਤੁਹਾਨੂੰ ਉਹ ਆਕਾਸ਼ ਚੋਂ ਨਹੀਂ ਹੁੰਦਾ ਆਕਾਸ਼ ਵਾਲੇ ਗਲਤ ਕਹਿੰਦੇ ਨੇ ਕਾਸ਼ੀ ਤੇ ਤੋਂ ਰੁਕ ਜਾਏ ਤੁਰ ਕਾਸ਼ੀ ਜੋ ਪੈਦਾ ਹੁੰਦੀ ਹੈ ਅਤੁਰ ਕਾਸ਼ੀ ਜਾਏ ਜਿਹੜੀ ਹਿਰਦੇ ਚੋਂ ਗੱਲ ਪੈਦਾ ਹੁੰਦੀ ਹੈ ਕਲਪਨਾ ਉਹ ਟਿਕਦੀ ਕਿੱਥੇ ਜਾ ਕੇ ਦੂਏ ਹਿਰਦੇ ਜਾ ਕੇ ਟਿਕਦੀ ਹੈ ਉੱਥੇ ਹੀ ਸਮਝ ਹੁੰਦੀ ਹੈ ਜਾ ਕੇ ਬਾਕੀ ਤਾਂ ਹਵਾ 'ਚ ਤਾਂ ਫਿਰ ਕੋਈ ਜੇ ਕੋਈ ਪਕੜੂਗਾ ਸੁਣ ਵੀ ਹਿਰਦੇ 'ਚ ਹੁੰਦੀ ਹੈ ਜਾਂਦੀ ਵੀ ਉੱਥੇ ਹੁੰਦੀ ਹੈ ਕਾਸ਼ੀ ਫੁੱਟੇ ਪੰਡਤਾਂ ਤੋਂ ਕਹਾ ਸੁਣਾਏ ਇਹਦਾ ਜਵਾਬ ਪੰਡਤ ਕੋ ਨਹੀਂ ਹੈ ਇਹ ਸਵਾਲ ਜਦ ਕਹੇ ਨਵੇਂ ਖੜੇ ਕੀਤੇ ਕਬੀਰ ਨੇ ਇਹਨਾਂ ਦਾ ਗ੍ਰੰਥਾਂ ਵਿੱਚ ਜ਼ਿਕਰ ਹੀ ਨਹੀਂ ਹੈ ਸਿਮਰਨ ਸ਼ਾਸਤਰਾਂ ਦੀ ਗੀਤਾ ਜੇ ਇਹਨਾਂ ਡੂੰਘਾ ਗਿਆਨ ਹੈ ਹੀ ਨਹੀਂ ਤਾਂ ਇਹਦਾ ਕਹਿੰਦਾ ਬੁੱਢਾ ਕਹਿੰਦਾ ਕਾਸ਼ੀ ਦਾ ਪੰਡਤ ਹੈ ਬਾਹਮਣ ਹੈ ਵਿਦਵਾਨ ਹੈ ਮਹਾਪੁਰਸ਼ ਹੈ ਕਾਸ਼ੀ ਦਾ ਤੈਨੂੰ ਗੁਰੂ ਕਹਿੰਦੇ ਨੇ ਲੋਕ ਮੈਂ ਕਾਸ਼ੀ ਦਾ ਜਲਾਹ ਮੈਂ ਕਾਸ਼ੀ ਦਾ ਜਲਾਹ ਬੁਝੋ ਮੋਰ ਗਿਆਨਾ ਮੇਰਾ ਗਿਆਨ ਬੁਝ ਮੈਂ ਕੀ ਕਰਾਂ ਕਿਹਨ ਗਿਆਨ ਦਾ ਕਰ ਰਿਹਾ ਹੈ ਜੋ ਪੰਡਤ ਨੇ ਪੜਿਆ ਉੱਥੇ ਉਹ ਗਿਆਨ ਹੈ ਉਹ ਨਹੀਂ ਬੁਝੋ ਮੋਰ ਗਿਆਨਾ ਕਿਉਂ ਨਹੀਂ ਬੁਝ ਸਕਦਾ ਜੇ ਤੂੰ ਤੇਰੇ ਕੋਲੇ ਮੇਰੇ ਵਾਲਾ ਗਿਆਨ ਹੁੰਦਾ ਤੂੰ ਤੋਂ ਜਾਚੋ ਭੂਪਤੀ ਰਾਜੇ ਤੂੰ ਭੂਪਤੀ ਰਾਜਾ ਦਾ ਮੰਗਤਾ ਨਾ ਹੁੰਦਾ ਮੰਗਤਾ ਉਹਦਾ ਹੁੰਦਾ ਜਿਹਦਾ ਭੂਪਤ ਰਾਜੇ ਮੰਗਦੇ ਨੇ ਤੂੰ ਦਾਤਾ ਦਾ ਤੈਨੂੰ ਪਤਾ ਹੁੰਦਾ ਵੀ ਦਾਤਾ ਕੌਣ ਹੈ ਤੂੰ ਝੂਠੇ ਰਾਜਿਆਂ ਕੋਲੋਂ ਨਾ ਮੰਗਦਾ ਇਹਨਾਂ ਨੂੰ ਦਾਤੇ ਨਾ ਮੰਨਦਾ ਤੁਮ ਤੋਂ ਜਾਚੋ ਭੂਪ ਤੇ ਰਾਜੇ ਹਰਸ਼ੋ ਮੋਰ ਤੇ ਹਨ ਮੇਰਾ ਧਿਆਨ ਕਿੱਥੇ ਹੈ ਹਿਰਦੇ ਵਿੱਚ ਹਰ ਦੇ ਨਾਲ ਜੁੜਿਆ ਹੈ ਤੇਰਾ ਧਿਆਨ ਕਿੱਥੇ ਬਾਹਰਲੀ ਮਾਇਆ ਜੁੜਿਆ ਹੈ ਬਾਹਰਲੀ ਮਾਇਆ ਉਹਨਾਂ ਕੋਲ ਜਿਹੜੀ ਮਾਇਆ ਹੈ ਇਹ ਤਾਂ ਛਾਲ ਹੈ ਔਰ ਪੰਡਤ ਇਹ ਵੀ ਮੰਨਦਾ ਹੈ ਕਿ ਮਾਇਆ ਛਾਲ ਹੈ ਪਰ ਦਾ ਛਾਲ ਨੂੰ ਜਾ ਕੇ ਮਾਈ ਮਾਇਆ ਛੜ ਮਾਇਆ ਤੇ ਛੜ ਹੈ ਜੇ ਮਾਇਆ ਛੜ ਹੈ ਫਿਰ ਮਾਇਆ ਨਾਲ ਅਸੀਂ ਚਿੰਬੜਦੇ ਕਿਉਂ ਕਿਉਂ ਪ੍ਰਚਾਰ ਕਰਦੇ ਆ ਮਾਇਆ ਮਿਲੂ ਲੋਕਾਂ ਨਾਲ ਛੜ ਕਪਟ ਕਰਦੇ ਆ ਛੜ ਕਪਟ ਦਾ ਉਪਦੇਸ਼ ਦੇ ਰਹੇ ਆ ਛੜ ਵਾਸਤੇ ਪ੍ਰੇਰਿਤ ਕਰ ਰਹੇ ਆ ਲੋਕ ਛੜੇ ਜਾਂਦੇ ਨੇ ਛੜੇ ਜਾ ਰਹੇ ਨੇ ਇਹਨਾਂ ਨੂੰ ਕਹਿੰਦੇ ਹਾਂ ਠੀਕ ਹੈ ਹੋਰ ਛੜੇ ਜਾਓ ਹੋਰ ਛੜੇ ਜਾਓ ਹੋਰ ਲੋ ਮਾਇਆ ਮਨੋ ਕਾਮਨਾਵਾਂ ਪੂਰੀਆਂ ਕਰੋ ਇਹ ਧਰਮ ਹੈ ਸਿੱਖ ਧਰਮ ਨਹੀਂ ਹੈ ਇਹ ਧਰਮ ਹੀ ਨਹੀਂ ਹੈ ਕੋਈ ਵੀ ਧਰਮ ਇੱਕ ਹੈ ਸਿੱਖ ਧਰਮ ਬਾਕੀ ਧਰਮ ਹੈ ਨਹੀਂ ਕੋਈ ਸੱਚ ਧਰਮ ਸਿਰਫ ਇੱਕ ਧਰਮ ਹੈ ਸੱਚ ਨਾਲ ਜੋੜਨ ਵਾਲਾ ਧਰਮ ਹੈ ਝੂਠ ਨਾਲ ਜੋੜਨ ਵਾਲਾ ਧਰਮ ਜੇ ਮਾਇਆ ਝੂਠ ਹੈ ਤਾਂ ਇਹਦੇ ਨਾਲ ਜੋੜਨ ਵਾਲਾ ਇਹਦੀ ਇੱਛਾ ਪੂਰਨ ਕਰਨ ਵਾਲਾ ਹਰ ਧਰਮ ਅਧਰਮ ਹੈ ਧਰਮ ਹੋ ਨਹੀਂ ਸਕਦਾ ਝੂਠ ਨਾਲ ਜੋੜਨ ਵਾਲਾ ਧਰਮ ਕਿਵੇਂ ਹੋ ਜਾਊਗਾ ਜੋੜ ਵੀ ਝੂਠਣਾ ਹੈ ਰਿਹਾ ਹੈ ਵੀ ਧਰਮ ਉਹ ਸਾਡੀ ਮਰਜ਼ੀ ਦਾ ਲੋਕ ਸੰਸਾਰ ਦੀ ਮਰਜ਼ੀ ਦਾ ਧਰਮ ਹੋ ਸਕਦਾ ਹੈ ਦਰਗਾਹ ਜਿਵੇਂ ਪ੍ਰਮਾਣ ਧਰਮ ਨਹੀਂ ਹੈ ਸਵਾਲ ਇਹ ਹੈ ਛੁੱਟਣਾ ਉਸ ਧਰਮ ਨਾਲ ਹੈ ਜਿਹੜਾ ਦਰਗਾਹ 'ਚ ਪਰਵਾਣ ਹੈ ਉਸ ਧਰਮ ਨਾਲ ਫਸਣਾ ਹੈ ਜਿਹੜਾ ਸੰਸਾਰ 'ਚ ਪਰਵਾਣ ਹੈ ਸੰਸਾਰੀਆਂ ਦਾ ਧਰਮ ਹੈ ਉਹ ਇੱਥੇ ਰੱਖੂਗਾ ਸਾਨੂੰ ਸੰਸਾਰ ਦਾ ਧਰਮ ਇੱਥੇ ਰੱਖੂਗਾ ਬਾਹਰ ਨਹੀਂ ਲਿਆ ਸਕਦਾ ਬਾਹਰ ਲੈ ਜਾਣ ਦੀ ਇੱਛਾ ਵੀ ਨਹੀਂ ਸਾਡੇ ਤੋਂ ਬਾਹਰ ਜਾਣ ਦੀ ਇੱਛਾ ਤਾਂ ਕਿਸੇ 'ਚ ਹੀ ਨਹੀਂ ਦੋ ਇਹਦੇ ਛੱਡਣ ਨੂੰ ਜੀ ਨਹੀਂ ਕਰਦਾ ਪਾਗਲ ਜਿਹੜਾ ਬਾਹਰ ਦੀ ਸੋਚੂਗਾ ਜੇ ਨਾਨਕ ਬਾਹਰ ਦੀ ਸੋਚਦਾ ਨਾਨਕ ਨੂੰ ਪਾਗਲ ਕਿਹਾ ਜੇ ਕਬੀਰ ਨੇ ਬਾਹਰ ਦੀ ਸੋਚੀ ਉਹਨੂੰ ਬੌਰਾ ਕਿਹਾ ਅਲੱਗ ਗੱਲ ਹੈ ਬੌਰਾ ਸੀ ਅੱਜ ਵੀ ਮੰਨਦੇ ਆ ਉੱਤੋਂ ਉੱਤੋਂ ਜੋ ਮਰਜੀ ਕਹੀ ਹੈ ਜੇ ਬੌਰਾ ਨਹੀਂ ਮੰਨਦੇ ਉਹ ਆਪ ਕਿਉਂ ਕਰਦੇ ਕੰਮ ਨਾਨਕ ਮਹਾਨ ਹੈ ਨਾਨਕ ਦਾ ਰਸਤਾ ਚੁਣਿਆ ਕੀ ਨੇ ਜਿਨ ਮਨ ਹੋਰ ਮੁਖ ਹੋਰ ਜਗਾੜੇ ਕੱਚਿਆ ਮਨ ਵਿੱਚ ਸਾਡੇ ਕੁਛ ਹੈ ਮੂੰਹ ਦੇ ਵਿੱਚ ਕੁਛ ਹੈ ਧੋਖਾ ਆਪਣੇ ਨਾਲ ਕਰਦੇ ਆ ਕਿਸੇ ਨਾਲ ਨਹੀਂ ਕਰਦੇ